ਠੱਠਾ ਇਹ ਦੂਰ ਠਗ ਨੀਰਾ ਨੀਟ ਨੀਟ ਮਨ ਕੀਆ ਧੀਰਾ ਇਹ ਜਿਹੜਾ ਨੀਰਾ ਹੈ ਨਾ ਪਾਣੀ ਦਾ ਬੁਲਬੁਲ ਹੈ ਮਾਇਆ ਪਾਣੀ ਦਾ ਪੈਦਾ ਹੋਈ ਜੇ ਸਾਰੀ ਜਲ ਤੇ ਤਿਰ ਭਵਣ ਸਾਜਿਆ ਤਿੰਨਾ ਭਵਣਾ ਜੋ ਕੋ ਸਾਜੇ ਹੈ ਜਲ ਤੇ ਹੀ ਸਾਜੇ ਹੈ ਇਹ ਠੱਗ ਨੀਰਾ ਹੈ ਠੱਗੀ ਹੈ ਇਹ ਠਗੌਰੀ ਹੈ ਇਹ ਤਾਂ ਦੂਰ ਰਹੋ ਬਚ ਕੇ ਰਹੋ ਇਹਨੂੰ ਦੂਰ ਕਰੋ ਆਪਣੇ ਤੋਂ ਸਰੀਰ ਦਾ ਮੋਹ ਤਿਆਗ ਦਿਓ ਜੇ ਮੋਹ ਹੈ ਤਾਂ ਇਹ ਜੋੜਦਾ ਸਾਨੂੰ ਆਪਣੇ ਨਾਲ ਜੇ ਤਾਂ ਮੋਹ ਹੈ ਨਹੀਂ ਫਿਰ ਵਿੱਚ ਰਹਿੰਦੇ ਵੀ ਜੁੜੇ ਨਹੀਂ ਹੋਏ ਜਿਹੜੀ ਚੀਜ਼ ਆਪਣੀ ਨਹੀਂ ਅਸੀਂ ਪਾਸੇ 'ਚ ਬਹਿ ਜਾਂਦੇ ਚਾਹੇ 10 ਲੱਖ ਦੀ ਹੋਵੇ ਸਾਡੀ ਨਹੀਂ ਨਾ ਪਰ ਗੱਡੀ 'ਚ ਸਾਡੀ ਚਾਹੇ 20000 ਦੀ ਹੋਵੇ ਉਹ ਸਾਡੀ ਹੈ ਉਹਦੇ ਨਾਲ ਜਿਹੜਾ ਮੋਹ ਹੈ ਗੱਡੀ ਦਾ ਬਸ ਨਾਲ ਨਹੀਂ ਹੈ ਕਿਉਂਕਿ ਸਾਡੀ ਹੈ ਉਹ ਸਾਡੀ ਨਹੀਂ ਹੈ ਉਹ ਜੋੜਦੀ ਹੈ ਆਪਣੇ ਨਾਲ ਜਿੰਨਾ ਅੰਦਰ ਮਾਇਆ ਦਾ ਕੁਝ ਵੀ ਸਾਡਾ ਹੈ ਮੰਨਿਆ ਹੋਇਆ ਅੰਦਰੋਂ ਉਹ ਵੀ ਅੰਦਰੋਂ ਹੀ ਮੰਨਿਆ ਹੈ ਸਾਡਾ ਬਸ ਸਾਡੀ ਹੈ ਨਹੀਂ ਉਹ ਗੱਡੀ ਸਾਡੀ ਹੈ ਸਕੂਟਰ ਸਾਡਾ ਹੈ ਮਨੋਦ ਤੇ ਅੰਦਰ ਬਸ ਮਨੋਦ ਤੇ ਬਦਲ ਗਈ ਤਾਂ ਸਾਡਾ ਹੁੰਦਾ ਹੋਇਆ ਵੀ ਸਾਡਾ ਹੈ ਜੀ ਮਾਇਆ ਵਿੱਚ ਉਦਾਸੀ ਦਾ ਹੀ ਮਤਲਬ ਹੈ ਗੁਰਮੁਖ ਮਾਇਆ ਵਿੱਚ ਮਾਇਆ ਛੱਡ ਕੇ ਨਹੀਂ ਜਾਂਦਾ ਗੁਰਮੁਖ ਜਿਵੇਂ ਜੋਗੀ ਚਲੇ ਗਏ ਜੋਗੀ ਚਲੇ ਗਏ ਮਾਇਆ ਵਿੱਚ ਮਾਇਆ ਛੱਡੀ ਨਹੀਂ ਗਈ ਇਹ ਤਾਂ ਨਹੀਂ ਛੱਡ ਹੁੰਦੀ ਹੁੰਦੀ ਗਿਆਨ ਨਾਲ ਛੱਡ ਹੁੰਦੀ ਹੈ ਮਾਇਆ ਛੱਡਣ ਦਾ ਸਮਝ ਹੋਵੇ ਤਾਂ ਛੱਡ ਹੁੰਦੀ ਹੈ ਤਾਂ ਛੱਡੇ ਨਹੀਂ ਹੋਣੀ ਸਰੀਰ ਤਾਂ ਨਾਲੇ ਕਿ ਸਰੀਰ ਵੀ ਤਾਂ ਮਾਇਆ ਹੈ ਅੱਗੇ ਚਲੇ ਗਏ ਹੋ ਲੋਕ ਸਰੀਰ ਨੂੰ ਥੋੜਾ ਥੋੜਾ ਵੱਢ ਕੇ ਹੋਮ ਕਰਨਾ ਕਿ ਵੀਰ ਵੀ ਛੱਡੋ ਇਹ ਬਹੁਤ ਛੱਡਣ ਦੀ ਗੱਲ ਹੈ ਇਹ ਤਾਂ ਮੂਰਖਤਾ ਹੀ ਹੈ ਕਿਸੇ ਨੂੰ ਕਿਸ਼ਤੀ ਮਿਲੀ ਸੀ ਦਰਿਆ ਪਾਰ ਕਰਨ ਨੂੰ ਉਹਦੇ ਨਾਲ ਸਿੱਕਣ ਲੱਗੇ ਵੱਢ ਕੇ ਥੋੜੀ ਥੋੜੀ ਕੱਟ ਕੇ ਦਰਿਆ ਦਾ ਨਾ ਪਾਰ ਕਰੂ ਜੇ ਅਸੀਂ ਲੱਕੜ ਦੀ ਕਿਸ਼ਤੀ ਜਿਹੜੀ ਦਰਿਆ ਪਾਰ ਕਰਨ ਵਾਸਤੇ ਸੀ ਉਹਨੂੰ ਥੋੜੀ ਥੋੜੀ ਵੱਢ ਕੇ ਉਰਲੇ ਪਾਸੇ ਹੀ ਜਾੜ ਲਈਏ ਵੀ ਸਾਨੂੰ ਇਹਦੇ ਨਾਲ ਮੋਹ ਨਹੀਂ ਉਹ ਉਹ ਜਾਂਦੇ ਅਗਲੇ ਜੇ ਪਾਲੇ ਪਾਸੇ ਜਾਵਾਂਗੇ ਉਹ ਨਹੀਂ ਮੋਹ ਪਾਉਣਾ ਬਸ ਨੂੰ ਜ਼ਿਆਦਾ ਆ ਜਾਂਦਾ ਪਹਿਲੇ ਉਤਰ ਜਾਂਦੇ ਸਟੇਸ਼ਨ ਪਹਿਲੇ ਖੜੇ ਹੋ ਜਾਂਦੇ ਵੀ ਬਸ ਛੱਡ ਦੀ ਟ੍ਰੇਨ ਛੱਡ ਦੀ ਜੇ ਮੰਜ਼ਲ ਆਉਂਦੀ ਹੈ ਟ੍ਰੇਨ ਤਾਂ ਕਾਹਦੇ ਛੱਡ ਦਿੰਦੇ ਉਹਨੂੰ ਛੱਡ ਦਿੰਦੇ ਅਸਲ 'ਚ ਮੰਜ਼ਲ ਦਾ ਪਤਾ ਹੀ ਨਹੀਂ ਹੈ ਮੰਜ਼ਲ ਦੀ ਸਮਝੇ ਨਹੀਂ ਹੈ ਮੰਜ਼ਲ ਦੀ ਨਹੀਂ ਸਮਝੇ ਮੰਜ਼ਲ ਬਣ ਕੇ ਚੱਲੇ ਹੀ ਨਹੀਂ ਹੋਏ ਅਸੀਂ ਮੰਜ਼ਲ ਬਣ ਕੇ ਕੀ ਚੱਲੇ ਹਨ ਵੀ ਨੇੜੇ ਵੇਉਣੇ ਨੇ ਉਹ ਕਰਨਾ ਉਹ ਕਰਨਾ ਮੰਜ਼ਲ ਤਾਂ ਹੈ ਟਾਰਗੇਟ ਕੀ ਹੈ ਸਾਡਾ ਟਾਰਗੇਟ ਜਮਲੇ ਦਾ ਹੀ ਬਥੂਗਾ ਬੱਚੇ ਦਾ ਸਾਹਿਬਜ਼ਾਦੇ ਦਾ ਟਾਰਗੇਟ ਜਮਦੇ ਦਾ ਵਿਧਿਆ ਸੀ 7-7 ਸਾਲ 9 ਸਾਲ ਦੀ ਬੱਚੇ ਹੈਗਾ ਕੰਮ ਕਰਦੇ ਹੁੰਦੇ ਜਿਹੜਾ ਉਹਨੇ ਫਤਿਹਗੜ੍ਹ ਸਾਹਿਬ ਕੀਤਾ ਇਹ ਜੇ ਜਵਾਬ ਦੇ ਸਕਦੇ ਨੇ ਜਮਦੇ ਦਾ ਟਾਰਗੇਟ ਵਿਧਿਆ ਜਾਂਦਾ ਜੇ ਸਿੱਖਾਂ ਨੇ ਸਿੱਖੀ ਬਲਾਉਣੀ ਹੈ ਜਨਮ ਦੇ ਬੱਚਿਆਂ ਦਾ ਟਾਰਗੇਟ ਉਹਨੂੰ ਦੱਸਣਾ ਉਹ ਟਾਰਗੇਟ ਸਾਡਾ ਹੈ ਕੀ ਜਨਮ ਦਾ ਕਾਰਨ ਕੀ ਹੈ ਜਨਮ ਦਾ ਕੋਈ ਟਾਰਗੇਟ ਹੈ ਉਪਲਬਧੀ ਹੈ ਕਾਰਨ ਹੁੰਦਾ ਉਪਲਬਧੀ ਹੈ ਕੀ ਉਪਲਬਧੀ ਜੇ ਬੜਾ ਅਫਸਰ ਬਣਨਾ ਜਾਂ ਬੜਾ ਐਸਾ ਕੋਈ ਗੁਣ ਹਾਸਲ ਕਰਨਾ ਜਿਹਦੇ ਨਾਲ ਜ਼ਿਆਦਾ ਪੈਸੇ ਕਮਾਉਣ ਇਹ ਟਾਰਗੇਟ ਹੈ ਫਿਰ ਫਿਰ ਅਸਲੀ ਟਾਰਗੇਟ ਨਹੀਂ ਉਹ ਨਕਲੀ ਟਾਰਗੇਟ ਹੈ ਉਹ ਦੁਨੀਆ ਸੋਣ ਵਾਲਾ ਟਾਰਗੇਟ ਦੁਨੀਆ 'ਚ ਰਹਿਣ ਵਾਲਾ ਟਾਰਗੇਟ ਹੈ ਜੋ ਟਾਰਗੇਟ ਲੈ ਕੇ ਆਇਆ ਸੀ ਉਹ ਨਹੀਂ ਹੈ ਇੱਥੇ ਦੇਖ ਕੇ ਲੋਕਾਂ ਨੂੰ ਟਾਰਗੇਟ ਬਦਲੇ ਸਾਡਾ ਜੋ ਲੈ ਕੇ ਆਇਆ ਸੀ 40 ਦਿਨ ਤੱਕ ਬੱਚਾ ਆਮ ਤੌਰ ਤੇ ਝਾਕਦਾ ਨਹੀਂ ਹੈ ਕਿਸੇ ਨਾਲ ਅੱਖ ਨਹੀਂ ਮਿਲਾਉਂਦਾ ਛੋਟਾ ਬੱਚਾ ਹੁੰਦਾ ਜਦ ਤੇ ਝਾਕਣ ਲੱਗ ਜਾਂਦਾ ਜਾਂ ਤੇ ਬਦਲ ਜਾਂਦਾ ਆਪੇ ਹੱਸਣ ਲੱਗ ਜਾਂਦਾ ਬਹੁਤ ਛੋਟਾ ਬੱਚਾ ਫਿਰ ਰੋਣ ਲੱਗ ਜਾਂਦਾ ਉਦੋਂ ਤੱਕ ਉਹਦਾ ਟਾਰਗੇਟ ਉਹੀ ਹੁੰਦਾ ਜਿਹੜਾ ਲੈ ਕੇ ਆਇਆ ਜਿਉਂ ਜੋ ਹਵਾ ਲੱਗਦੀ ਹੈ ਲਿਵ ਛੁਟਕੀ ਲੱਗੀ ਤੇ ਇਹ ਸੰਗਤ ਸਾਡੀ ਚੰਗੀ ਨਹੀਂ ਮਿਲੀ ਬੱਚਿਆਂ ਨੂੰ ਸਾਨੂੰ ਜੰਮ ਕੇ ਜਮਦੀ ਸਾਲ ਸਾਨੂੰ ਸੰਗਤ ਚੰਗੀ ਨਹੀਂ ਮਿਲੀ ਇਸ ਕਰਕੇ ਸਾਡਾ ਟਾਰਗੇਟ ਬਦਲ ਗਿਆ ਸੰਸਾਰੀ ਟਾਰਗੇਟ ਹੈ ਸਭ ਦਾ ਭਗਤਾਂ ਦਾ ਟਾਰਗੇਟ ਸੰਸਾਰ ਨੂੰ ਉਲਟ ਹੁੰਦਾ ਇਸ ਕਰਕੇ ਉਹਨਾਂ ਦਾ ਇਹਨਾਂ ਨੂੰ ਮੇਲ ਨਹੀਂ ਖਾਂਦਾ ਟਾਰਗੇਟ ਭਗਤਾਂ ਤੇ ਸਾਰੀਆਂ ਜੋੜ ਕੇ ਕਦੇ ਵੀ ਜਦੋਂ ਵੀ ਭਗਤੀ ਲਹਿਰ ਪੈਦਾ ਹੁੰਦੀ ਹੈ ਸੰਸਾਰ ਨਾਲ ਇਹਦਾ ਟਾਰਗੇਟ ਹੁੰਦਾ ਹੀ ਨਹੀਂ ਉਹਦਾ ਪੱਛਮ ਦਾ ਟਾਰਗੇਟ ਸੰਸਾਰ ਦਾ ਇਹਦਾ ਪੂਰਬ ਦਾ ਟਾਰਗੇਟ ਇਹਨਾਂ ਦੀ ਗੰਗਾ ਉੱਤੋਂ ਥੱਲੇ ਨੋਲਦੀ ਹੈ ਸਾਡੀ ਗੰਗਾ ਥੱਲੇ ਉੱਤੇ ਨੂੰ ਚੜਦੀ ਹੈ ਉਲਟੀ ਗੰਗਾ ਕਦੇ ਹੋ ਸਕਦਾ ਵੀ ਗੰਗਾ ਪਹਾੜਾਂ ਨੂੰ ਚੜ ਜਵੇ ਕਪੜਾ ਹੀ ਕਹਿਣਗੇ ਅਗਲੇ ਕਪੜਾ ਨਹੀਂ ਕਹਿਣਗੇ ਹੋਰ ਕੀ ਕਹਿਣਗੇ ਗਿਆਨ ਦੀ ਗੰਗਾ ਹਮੇਸ਼ਾ ਉੱਤੇ ਨੂੰ ਚੜਦੀ ਹੈ ਪਾਣੀ ਦੀ ਗੰਗਾ ਹਮੇਸ਼ਾ ਥੱਲੇ ਨੂੰ ਆਉਂਦੀ ਗਿਆਨ ਜੇ ਗਿਆਨ ਦੀ ਗੰਗਾ ਫਿਰ ਤਾਂ ਉੱਤੇ ਨੂੰ ਚੜੂਗੀ ਜੇ ਜੋ ਗਿਆਨ ਵਧੂਗਾ ਜੇ ਗੰਗਾ ਆ ਦੂਈ ਹੈ ਫਿਰ ਉੱਤੋਂ ਥੱਲੇ ਨੂੰ ਆਉਂਦੀ ਸੰਸਾਰ ਦੀ ਗੰਗਾ ਜੋ ਅਸੀਂ ਲੈ ਕੇ ਆਏ ਸੀ ਅਕਲ ਉਹਦਾ ਨਾਸ ਕਰ ਰਹੀ ਹੈ ਥੱਲੇ ਨੂੰ ਆ ਰਹੀ ਹੈ ਇਹਨੂੰ ਨਰਕ ਕਹਿੰਦੇ ਨੇ ਥੱਲੇ ਨੂੰ ਆਉਣਾ ਕਿੰਨੇ ਉੱਚੇ ਥਾਂ ਤੇ بارش ਹੋ ਕੇ ਬਰਫ਼ ਪਿਘਲ ਕੇ ਥੱਲੇ ਆ ਜਾਂਦੀ ਹੈ ਸਮੁੰਦਰ 'ਚ ਨੀਵੇਂ ਥਾਂ ਆ ਗਈ ਅਕਲ ਨੀਵੇਂ ਥਾਂ ਚਲੀ ਗਈ ਦਿਮਾਗ ਵੱਲ ਨੂੰ ਚਲੀ ਗਈ ਪਾਣੀ ਚੱਲੇ ਨਿਵਾਣ ਨੂੰ ਮਨਮੁਖ ਚੱਲੇ ਨਿਵਾਣ ਨੂੰ ਮਨਮੁਖ ਵੀ ਨਿਵਾਣ ਨੂੰ ਜਾਂਦਾ ਹੈ ਮਨ ਹਮੇਸ਼ਾ ਨਿਵਾਣ ਨੂੰ ਜਾਂਦਾ ਸੌਖਾ ਜਾਣਾ ਇਸ ਕਰਕੇ ਉਹ ਕਹਿੰਦੇ ਧਰਮ ਨੂੰ ਸੌਖਾ ਕਰੋ ਸੌਖਾ ਤਾਂ ਨਿਵਾਣ ਨੂੰ ਜਾਣਾ ਹੁੰਦਾ ਉੱਤਰ ਨੂੰ ਜਾਣਾ ਤਾਂ ਔਖਾ ਗਿਆਨ ਹਾਸਲ ਕਰਨਾ ਔਖਾ ਹੈ ਚਾਹੇ ਸੰਸਾਰ ਦਾ ਵੀ ਹੋਵੇ ਸੁਰਤ ਨੂੰ ਕਾਫੀ ਪਾਸਿਆਂ ਤੋਂ ਮੋੜ ਕੇ ਤਾਂ ਗਿਆਨ ਹਾਸਲ ਹੁੰਦਾ ਜਿਹੜੇ ਬੱਚਿਆਂ ਦਾ ਖੇਲਣ ਨੂੰ ਕੁੱਦਣ ਨੂੰ ਹੋਰ ਜੀ ਕਰਦਾ ਉਹ ਪੜ ਨਹੀਂ ਸਕਦੇ ਫਿਰ ਮਨ ਨੂੰ ਉਹਨਾਂ ਨੂੰ ਵੀ ਮਾਰਨਾ ਪੈਂਦਾ ਮੋੜਨਾ ਪੈਂਦਾ ਪੜਨ ਵਾਸਤੇ ਗਿਆਨ ਲੈਣ ਵਾਸਤੇ ਸਾਨੂੰ ਇਹ ਗੱਲਾਂ ਦਸੀਆਂ ਨਹੀਂ ਹੋਈਆਂ ਸਾਨੂੰ ਇਹ ਦੱਸਿਆ ਹੋਇਆ ਵੀ ਸਾਲ ਪਰ ਪੜੇ ਜਾਏ ਨਾ ਪੜੇ ਗੁਰਦੁਆਰੇ ਮੱਥਾ ਟੇਕੋ ਪਰਚਾ ਵਧੀਆ ਹੋ ਜਾਊਗਾ ਫਿਰ ਗਾਂ ਨੂੰ ਵੜਨ ਦੀ ਲੋੜ ਕੀ ਹੈ ਟਾਰਗੇਟ ਨਹੀਂ ਦੱਸਿਆ ਕਿਸੇ ਨੇ ਕੀ ਹੈ ਜਾਂ ਟਾਰਗੇਟ ਹੈ ਨਹੀਂ ਟਾਰਗੇਟ ਬਦਲ ਲਿਆ ਟਾਰਗੇਟ ਕਰ ਲਿਆ ਰਾਜ ਰਾਜ ਕਰੇਗਾ ਖਾਲਸਾ ਬਦਲ ਲਿਆ ਟਾਰਗੇਟ ਉਹ ਟਾਰਗੇਟ ਜਿਹੜਾ ਅਸੀਂ ਬਦਲ ਲਿਆ ਸੀ ਨਾ ਰਾਜ ਕਰੇਗਾ ਖਾਲਸਾ ਇਹਦਾ ਜੇ ਦਾ ਅਰਥ ਰਹੁੰਦੇ ਅਸੀਂ ਅਵਨਾਸ਼ੀ ਰਾਜ ਵਾਲਾ ਅਵਨਾਸ਼ੀ ਰਾਜ ਸਮਝ ਕੇ ਟਾਰਗੇਟ ਇਹ ਨਾਰਾ ਲਾਉਂਦੇ ਫਿਰ ਤਾਂ ਗੱਲ ਠੀਕ ਸੀ ਹੁਣ ਇਹਦੇ ਅਰਥ ਰੱਖੇ ਅਸੀਂ ਸੰਸਾਰੀ ਰਾਜ ਸੰਸਾਰੀ ਪਾਸਾ ਤੇ ਉਹ ਟਾਰਗੇਟ ਜੇ ਸੰਸਾਰੀ ਰਾਜ ਦਾ ਰਿਜ਼ਲਟ ਅੱਜ ਸਾਡੀ ਸਿੱਖੀ ਹੈ ਅੱਜ ਸਿੱਖੀ ਜੋ ਸਾਡੇ ਕੋਲ ਹੈ ਉਹ ਸੰਸਾਰੀ ਟਾਰਗੇਟ ਜਿਹੜਾ ਅਸੀਂ ਵਿਖ ਲਿਆ ਸੰਸਾਰੀ ਰਾਜ ਦਾ ਜਿਹਨੂੰ ਕਹਾਂ ਦੀ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਇਹ ਟਾਰਗੇਟ ਵੀ ਝੂਠਾ ਸੀ ਸਾਡਾ ਸੱਚਾ ਟਾਰਗੇਟ ਛੱਡ ਕੇ ਝੂਠਾ ਟਾਰਗੇਟ ਬਣਾ ਲਿਆ ਸੱਚਾ ਟਾਰਗੇਟ ਕੀ ਸੀ ਰਾਜ ਨਾ ਚਾਹੂ ਮੁਕਤ ਨਾ ਚਾਹੂ ਜੇ ਮੁਕਤੀ ਮਿਲ ਵੀ ਗਈ ਨਹੀਂ ਚਾਹੁੰਦਾ ਅੱਗੇ ਜਾਣਾ ਜਿਹੜੀ ਮੰਜ਼ਲ ਛੱਡ ਕੇ ਸੀ ਅੱਗੇ ਜਾਣਾ ਹੋਵੇ ਜੇ ਚਾਹੁੰਦੇ ਆ ਤਾਂ ਉੱਥੇ ਜੁੜੇ ਹੋਏ ਆ ਉੱਥੇ ਖੜ ਜਾਂਦੇ ਛੱਡ ਉਹ ਚੀਜ਼ ਨੂੰ ਸਕਦੇ ਆ ਜਿਹਨੂੰ ਅਸੀਂ ਚਾਹੁੰਦੇ ਨਾ ਹੋਈ ਜਿਹਦਾ ਅੰਦਰ ਕੇਵਲ ਮੁਕਤੀ ਦੀ ਇੱਛਾ ਹੁੰਦੀ ਹੈ ਉਹ ਮੁਕਤੀ ਤੋਂ ਬਾਹਰ ਜਾਣੀ ਕਦੇ ਵੀ ਜਿਹਦਾ ਅੰਦਰ ਮੁਕਤੀ ਦੀ ਇੱਛਾ ਨਹੀਂ ਹੁੰਦੀ ਅੱਗੇ ਦੀ ਇੱਛਾ ਹੁੰਦੀ ਹੈ ਉਹਨਾਂ ਨੇ ਮੁਕਤੀ ਵਾਲਾ ਪਾਸ ਛੱਡ ਕੇ ਗਾਂ ਜਾਣਾ ਹੁੰਦਾ ਮੁਕਤੀ ਅਦ ਵਿਚਾਰੇ ਦਾ ਟਾਰਗੇਟ ਹੈ ਪੜਾਏ ਹੈ ਮੁਕਤੀ ਸਰ ਮੁਕਤੀ ਕੀ ਹੈ ਮਾਇਆ ਦਾ ਮੋਹ ਤਿਆਗਤਾ ਸਿਰਫ ਇਹ ਮੁਕਤੀ ਹੈ ਮਾਇਆ ਦਾ ਮੋਹ ਤਿਆਗਤਾ ਮੁਕਤੀ ਹੈ ਮਾਇਆ ਦੀ ਭੁੱਖ ਤਿਆਗਤੀ ਇਹ ਮੁਕਤੀ ਹੈ ਸੰਤੋਖ ਧਾਰਨ ਕਰ ਲਿਆ ਮੁਕਤੀ ਹੈ ਆਪਣੇ ਮੂਲ ਚ ਸਮਾ ਇੱਕ ਹੋਏ ਤਾਂ ਉਗਵੇ ਇੱਕ ਤਾਂ ਹੈ ਪਰ ਉਗਿਆ ਨਹੀਂ ਮੁਕਤੀ ਵਾਲਾ ਇੱਕ ਤਾਂ ਹੈ ਸਾਬਤ ਸੂਰਤ ਹੋ ਗਿਆ ਪਰ ਦਸਤਾਰ ਸਰਾ ਨਹੀਂ ਹੈ ਸਭ ਤੇ ਹੱਥ ਨਹੀਂ ਆਇਆ ਹੁਕਮ ਨਹੀਂ ਹੁਕਮ ਪ੍ਰਗਟ ਨਹੀਂ ਹੋਇਆ ਹੁਕਮ ਨਹੀਂ ਬੁਝਿਆ ਜੇ ਮਾਇਆ ਸਮਝ ਲਈ ਮਾਇਆ ਪਤੀ ਨਹੀਂ ਸਮਝੀ ਮਾਇਆ ਦਾ ਸਮਝ ਲਈ ਮਾਇਆ ਦੇ ਨੁਕਸ ਵੀ ਸਮਝ ਲਏ ਮਾਇਆ ਦਾ ਨੁਕਸਾਨ ਵੀ ਸਮਝ ਲਿਆ ਮਾਇਆ ਨੂੰ ਤਿਆਗ ਵੀ ਦਿੱਤਾ ਪਰ ਮਾਇਆ ਪਤੀ ਨਹੀਂ ਸਮਝਿਆ ਜੇ ਜੁੜਨਾ ਮਾਇਆ ਪਤੀ ਨਾਲ ਹੈ ਮਾਇਆ ਛੱਡ ਦਿੱਤੀ ਜੁੜਨਾ ਜਿਹਦੇ ਨਾਲ ਉਹ ਨਹੀਂ ਸਮਝ ਜਾਣਾ ਮਾਇਆ ਛੱਡ ਕੇ ਜੁੜਨਾ ਕਿੱਥੇ ਉਹ ਨਹੀਂ ਸੰਤੋਖ ਤੱਕ ਦੀ ਗੱਲ ਮੁਕਤੀ ਤੱਕ ਦੀ ਗੱਲ ਹੈ ਸਾਰੀਆਂ ਮਤਾਂ 'ਚ ਉਦੋਂ ਗਾਹ ਦੀ ਗੱਲ ਸਰਬ ਗੁਰਮਤ 'ਚ ਹੋਰ ਕਿਤੇ ਵੀ ਨਹੀਂ ਮੁਕਤ ਤੱਕ ਦੀ ਗੱਲ ਹੈ ਸਾਰੀਆਂ ਮਤਾਂ ਵਿੱਚ ਧਰਮ ਅਰਥ ਕਾਮ ਭੋਗ ਬੰਦ ਰਸੇ ਬੰਦ ਹੋ ਗਿਆ ਲਾਇਆ ਧਰਮ ਅਰਥ ਕਾਮ ਭੋਗ ਮੁਕਤ ਗਾਂ ਗੱਲ ਕਿੱਥੇ ਇਸ ਕਰਕੇ ਛੁਟਕਾਰਾ ਉੱਥੇ ਜਾ ਕੇ ਨਹੀਂ ਹੁੰਦਾ ਜੋ ਛਡਕਾਰਾ ਉੱਥੋਂ ਹੁੰਦਾ ਸੱਚਖੰਡ 'ਚ ਪਹੁੰਚ ਕੇ ਛਡਕਾਰਾ ਹੋਣਾ ਧਰਮਾਰਥ ਕਾਮ ਉਹ ਤਾਂ ਵਿੱਚ ਹੀ ਆ ਜਮਾਇਆ ਦੇ ਇਹ ਕੋਈ ਤਾਂ ਉਗਵੇ ਸੁਰਤ ਸ਼ਬਦ ਭਵ ਸਾਗਰ ਤਰੀਆ ਭਵ ਸਾਗਰ ਦੇ ਵਿੱਚ ਹੈ ਪਰ ਇੱਕ ਹੈ ਸਾਬਤ ਹੋ ਕੇ ਭਵ ਸਾਗਰ 'ਚ ਭਰਮ ਦੇ ਅੰਡੇ ਚੋਂ ਤਾਂ ਬਾਹਰ ਨਹੀਂ ਆਇਆ ਨਾ ਛੋਟੋ ਅੰਡਾ ਭਰਮ ਦਾ ਬਰੇ ਪਿਆ ਪਰਦਾਸਾ ਅਜੋ ਮੁਕਤੀ ਤੋਂ ਗਾਹਾਂ ਕੀ ਹੈ ਨਾ ਗਿਆਨ ਇਹ ਨਹੀਂ ਭਰਮ ਤਾਂ ਹੋ ਗਿਆ ਨਾ ਮੁਕਤੀ ਤੋਂ ਗਾਹਾਂ ਵੀ ਕੁਛ ਹੈ ਇਹਦਾ ਤਾਂ ਪਤਾ ਹੀ ਕੁਛ ਨਹੀਂ ਗੁਰਬਾਣੀ ਇਸ ਕਰਕੇ ਕੋਈ ਰਸਤਾ ਹੈ ਗਾਹਾਂ ਜਾ ਕੇ ਫਿਰ ਮੁਕਤੀ ਤੱਕ ਦੇ ਰਸਤੇ ਸਾਰੇ ਦੱਸਦੇ ਨੇ ਤਾਂ ਕਿ ਜਿੱਤ ਦੁਆਰੇ ਉਭਰੇ ਤੇਤੇ ਲਈ ਉਵਾਰ ਉਹ ਉਭਰੇ ਨੇ ਡੁੱਬੇ ਹੋਏ ਉਭਰੇ ਨੇ ਬਾਹਰ ਆਏ ਨੇ ਡੁੱਬੇ ਹੋਏ ਲੇਕਿਨ ਹੈ ਭਗਤ ਸਾਗਰ ਦੇ ਵਿੱਚ ਉਭਰੇ ਨੇ ਸਿਰਫ ਸਾਹ ਹੁੰਦਾ ਹੈ ਇਹਨੇ ਉਭਰੇ ਬਾਕੀ ਦਾ ਹਿੱਸਾ ਵਿੱਚ ਹੀ ਹੈ ਉੱਪਰ ਨਾ ਹੋਰ ਚੀਜ਼ ਹੈ ਭਗਤ ਸਾਗਰ ਦੇ ਉੱਪਰ ਤਰਨਾ ਹੋਰ ਚੀਜ਼ ਹੈ ਕੋਈ ਸਾਹ ਆਉਣ ਲੱਗ ਗਿਆ ਡੁੱਬਿਆ ਹੋਇਆ ਹੈ ਨਹੀਂ ਉਹ ਗੱਲ ਹੋਰ ਹੈ ਪਾਣੀ ਦੇ ਉੱਤੇ ਆ ਗਿਆ ਬਿਲਕੁਲ ਤਰਦਾ ਉਹ ਗੱਲ ਹੋਰ ਹੈ ਪਹਿਲਾਂ ਕਹਿੰਦਾ ਬੂਢਾ ਤਾਂ ਪਰ ਉਭਰਿਆ ਗੁੜ ਕੀ ਲਹਿਰ ਕੇ ਬਕ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਕਸ ਮੁਕਤੀ ਤਾਂ ਕਦਾ ਵੀ ਗਿਆਨ ਨਹੀਂ ਹੈ ਮੁਕਤੀ ਸਿਰਫ ਉਭਰਿਆ ਹੋਇਆ ਹੈ ਮੁਕਤੀ ਤੋਂ ਬਾਹਰ ਕੁਝ ਨਹੀਂ ਉਹਨਾਂ ਨੂੰ ਪਤਾ ਇੱਥੇ ਮੁਕਤੀ ਜਿਹੜੀ ਹੈਗੀ ਉਹ ਬੈਰਾਗ ਨੂੰ ਬੜਾ ਮੰਨਦੇ ਨੇ ਬੈਰਾਗ ਇਹ ਮੁਕਤੀ ਹੈ ਇੱਥੇ ਮਨ ਕਿਉਂ ਬੈਰਾਗ ਕਰੇਗਾ ਸਤਗੁਰ ਮੇਰਾ ਪੂਰਾ ਤੇ ਮੁਕਤੀ ਤੇ ਅਗੀ ਰਾਜਨਾ ਚਾਹੂੰ ਚਾਹੂ ਮੁਕਤ ਨਾ ਚਾਹੂ ਮੁਕਤੀ ਦੇ ਪਦ ਵਰਤੀ ਉਹਦਾ ਦਾ ਮੰਨਦੇ ਨੇ ਇਹ ਸਾਰੇ ਜਿਉਂਦੇ ਮਰਨਾ ਜੀਵਤਿਆਂ ਨੂੰ ਮਰੀਏ ਪਰ ਮਰ ਕੇ ਫਿਰ ਜਨਮ ਨਹੀਂ ਲੈਣਾ ਮਰਿਆ ਫਿਰ ਜਨਮ ਸ਼ਬਦ ਮਰਾ ਮਰਾ ਫਿਰ ਜੀਵ ਹੈ ਤਾਂ ਫਿਰ ਮਰਨ ਹੋਈ ਉਹ ਮਰਾ ਫਿਰ ਜੀਵੇ ਵਾਲੀ ਗੱਲ ਕਿਤੇ ਨਹੀਂ ਹੈ ਸਵਾਇ ਗੁਰਬਾਣੀ ਤੇ ਇਹ ਨਹੀਂ ਹੈਗੀ ਕਿਤੇ ਵੀ ਕਿਸੇ ਮਤ ਚ ਵੀ ਨਹੀਂ ਹੈ ਗੀਤਾ ਚ ਵੀ ਨਹੀਂ ਹੈ ਇਸੇ ਕਰਕੇ ਇਹਨੂੰ ਬ੍ਰੇਕ ਕਹਿੰਦੇ ਨੇ ਇਹ ਗੱਲ ਅਲੱਗ ਆ ਵੀ ਸਾਨੂੰ ਪਤਾ ਨਹੀਂ ਇਸ ਗੱਲ ਦਾ ਅਸੀਂ ਸਮਝੀ ਨਹੀਂ ਇਹ ਗੱਲ ਵੀ ਗੱਲ ਕੀ ਹੈ ਕਿਉਂ ਗੁਰਮਤ ਗਾਹਾਂ ਸਾਰਿਆਂ ਨੂੰ ਕਿਉਂ ਇਹ ਸ੍ਰੇਸ਼ਟ ਹੈ ਇਹਦੇ ਚ ਪੂਰਾ ਤੱਕ ਦਾ ਗਿਆਨ ਹੈ ਕਿਉਂਕਿ ਤੁਰਕੀ ਬਾਣੀ ਹੈ ਤੁਰਕੀ ਬਾਣੀ ਦਾ ਮਤਲਬ ਨਹੀਂ ਤੁਰੋ ਆਈ ਹੋਈ ਹੈ ਤੁਰਨ ਜਾਣ ਵਾਲੀ ਹੈ ਤੁਰ ਤੱਕ ਦਾ ਗਿਆਨ ਹੈ ਇਹਦੇ ਵਿੱਚ ਐਂਡ ਤੱਕ ਦਾ ਗਿਆਨ ਹੈ ਉਦੋਂ ਗਾਹਾਂ ਲੋੜ ਨਹੀਂ ਕਿਸੇ ਦੀ ਜਿਹੜੇ ਦੂਏ ਗਿਆਨ ਨੇ ਉਹ ਧੁਰ ਤੱਕ ਦੇ ਗਿਆਨ ਦੀ ਸੰਤੋਖ ਤੱਕ ਦੇ ਗਿਆਨ ਉਹ ਇੱਕ ਪੜਾਅ ਤੱਕ ਦੇ ਗਿਆਨ ਨੇ ਰਹੂਗਾ ਮਾਇਆ ਦੇ ਵਿੱਚ ਪਰ ਮਾਇਆ 'ਚ ਡੁੱਬਿਆ ਨਹੀਂ ਹੋਇਆ ਸਾਹ ਉਹ ਬਾਜ ਬਾਹਰ ਨਹੀਂ ਨਿਕਲਿਆ ਨਿਕਲ ਨਹੀਂ ਸਕਦਾ ਦੁਬਾਰਾ ਨਹੀਂ ਵਰਦਾ ਦੇਵ ਲੋਕ ਦੇ ਵਿੱਚ ਹੋ ਰਹਿੰਦਾ ਹੈ ਪਰ ਕਾਇਮ ਤੇ ਫਿਰ ਆ ਕੇ ਉਹਨੂੰ ਇੱਕ ਵਾਰੇ ਜਨਮ ਹੁੰਦਾ ਜਦੋਂ ਰੁੱਤ ਆਉਂਦੀ ਹੈ ਰੁੱਤ ਆਉਂਦੀ ਹੈ ਫਿਰ ਜਨਮ ਹੁੰਦਾ ਜਦੋਂ ਇੱਥੇ ਪ੍ਰਗਟ ਹੁੰਦੀ ਹੈ ਗੁਰਮਤ ਉਦੋਂ ਉਹ ਜਨਮ ਲੈਂਦਾ ਉਹ ਸਾਰੇ ਗੁਰਮਤ ਦੇ ਧਾਰਨੀ ਇੱਕਦਮ ਹੋ ਜਾਂਦੇ ਇਕੱਠੇ ਉਸ ਉਹਨੇ ਇੱਕ ਮੰਨਦੇ ਹੁੰਦੇ ਨੇ ਸਾਰੇ ਇਸ ਕਰਕੇ ਪੰਜ ਸਾਰੇ ਇਕੱਠੇ ਹੀ ਹੋਏ ਨੇ ਹੋਏ ਨੇ ਨਾ ਇਕੱਠੇ ਪਰ ਐ ਇਕੱਠੇ ਹੀ ਹੁੰਦੇ ਨੇ ਬੰਦੇ ਇਕੱਠੇ ਹੋਈ ਜਾਂਦੇ ਨੇ ਹੋਈ ਜਾਂਦੇ ਨੇ ਜਾਂ ਕਿਸ਼ਤੀ ਵੇੜੇ ਜੋਗੇ ਹੋ ਜਾਂਦੇ ਨੇ ਵੇੜਾ ਆਉਂਦਾ ਜਿਹੜਾ ਕੇ ਬਾਤ ਕਰਦਾ ਉਹਨਾਂ ਜੇ ਬੈਠੇ ਰਹਿੰਦੇ ਨੇ ਉਹ ਇਤਜ਼ਾਰੇ ਕਰਨਾ ਹੁੰਦਾ ਕੱਲੇ ਕੱਲੇ ਬੰਦੇ ਵਾਸਤੇ ਨਹੀਂ ਵੇੜਾ ਹੁੰਦਾ ਹੈ ਕਹਿੰਦੇ ਕੋਈ ਨਹੀਂ ਇਕੱਠੇ ਹੋ ਜਾਂਦੇ ਸਵਾਰੀਆਂ ਬਹਿ ਜਾਓ ਤੁਸੀਂ ਸਾਹ ਲੈ ਲਓ ਹਾਂ ਹਾਂ ਠੱਠਾ ਇਹ ਦੂਰ ਠੱਗ ਨੀਰਾ ਇਹ ਜਿਹੜਾ ਠੱਗ ਨੀਰਾ ਸੰਸਾਰ ਠੱਗ ਨੀਰਾ ਇਹਦਾ ਬਚ ਕੇ ਰਹੋ ਦੂਰ ਰਹੋ ਥੋੜਾ ਜਿਹਾ ਦੂਰੀ ਬਣਾ ਕੇ ਰੱਖੋ ਵਿੱਚ ਰਹਿੰਦੇ ਹੋਏ ਵੀ ਦੂਰੀ ਬਣਾ ਕੇ ਰੱਖੋ ਸੰਸਾਰ ਸੁਬੰਦੇ ਤਾਰ ਗੋਬਿੰਦੇ ਇਹ ਜਿਹੜਾ ਇਹ ਠੱਗ ਨੀਰਾ ਨੀਰਾ ਪਾਣੀ ਨੂੰ ਕਹਿੰਦੇ ਨੇ ਇੱਕ ਕਿਸਮ ਦਾ ਹੈਗਾ ਇਹ ਗਿਆਨ ਨੂੰ ਵੀ ਕਹਿੰਦੇ ਨੇ ਜਿਹੜਾ ਅੰਮ੍ਰਿਤ ਹੁੰਦਾ ਨਾ ਨੀਰਾ ਗਿਆਨ ਨੂੰ ਵੀ ਕਹਿੰਦੇ ਨੇ ਪਾਣੀ ਅੰਮ੍ਰਿਤ ਨਹੀਂ ਹੁੰਦਾ ਗਿਆਨ ਅੰਮ੍ਰਿਤ ਠਗਾਂ ਦਾ ਜਿਹੜਾ ਗਿਆਨ ਉਹ ਤੋਂ ਵੀ ਬਚ ਕੇ ਰਹਿਣਾ ਜਿਹੜਾ ਸੰਸਾਰ ਨਾਲ ਜੋੜਦਾ ਹੈ ਸੰਸਾਰ ਨਾਲ ਜੋੜਨ ਵਾਲਾ ਗਿਆਨ ਹੈ ਜਿਹੜਾ ਉਹ ਤੋਂ ਬਚ ਕੇ ਰਹੋਗੇ ਤਾਂ ਹੀ ਸੰਸਾਰ ਤੋਂ ਬਚਿਆ ਜਾ ਸਕਦਾ ਹੈ ਗੱਲ ਸੰਸਾਰ ਨਾਲ ਜੋੜ ਦੇਣਗੇ ਹੋਰ ਬਚੇਰੇ ਬੈਠੇ ਨੇ ਜੋੜ ਦੇ ਨੀਠ ਨੀਠ ਮਨ ਕੀਆ ਧੀਰਾ ਇਸ ਕਰਕੇ ਨੀਠ ਹੁੰਦਾ ਇਹ ਨੀਠ ਹੈਗਾ ਯੂਪੀ ਦਾ ਲਫ਼ਜ਼ ਨੀਠ ਕਹਿੰਦੇ ਨੇ ਬੜੀ ਕੋਸ਼ਿਸ਼ ਨਾਲ ਬੜੀ ਔਖੇ ਹੋ ਕੇ ਮਨ ਨਾਲ ਬੜਾ ਝਗੜਾ ਕਰਕੇ ਮਨ ਨੂੰ ਬੜਾ ਮੁਸ਼ਕਲ ਨਾਲ ਬਣਾ ਕੇ ਤਾ ਮਨ ਨੂੰ ਧੀਰਾ ਕੀਤਾ ਇਹ ਤਾਂ ਝਾੜਾ ਮਾਰਦਾ ਸੀ ਬਹੁਤ ਸੁਰਤ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਕਿਤੇ ਖੜਨ ਵਾਲੀ ਚੀਜ਼ ਸੀ ਇਹਨੂੰ ਧੀਰਾ ਕੀਤਾ ਇਹਨੂੰ ਧੀਰੇ ਚ ਦਿੱਤਾ ਧੀਰੇ ਚ ਦਿੱਤਾ ਇਹਨੂੰ ਹੌਲੀ ਹੌਲੀ ਵੀ ਤੇਰੇ ਛਾਲਾ ਮਾਰਨਾ ਕੁਝ ਨਹੀਂ ਫਾਇਦਾ ਇਹ ਤਾਂ ਜੋ ਕੁਝ ਹੋ ਰਿਹਾ ਹੁਕਮ ਨਾਲ ਹੋ ਰਿਹਾ ਜਦ ਇਹਨੂੰ ਨਾਲ ਦੀ ਨਾਲ ਸਮਝਾਉਂਦੇ ਚਲੇ ਗਏ ਸਮਝਾਉਂਦੇ ਚਲੇ ਗਏ ਸਮਝਾਉਂਦੇ ਦੇਖਦਾ ਰਿਹਾ ਤਜਰਬੇ ਚੋਂ ਤਾਂ ਮੰਤੀ ਰਹੇ ਤਜਰਬੇ ਤੋਂ ਬਿਨਾਂ ਮੰਤੀ ਨਹੀਂ ਹੁੰਦਾ ਪਰਖੇ ਗੁਰ ਕੀ ਬਾਤ ਖਰੀ ਜਿੰਨਾ ਚਿਰ ਤੁਸੀਂ ਗੁਰਬਾਣੀ ਨੂੰ ਲੈ ਕੇ ਪਰਖਦੇ ਨਹੀਂ ਉਹਨਾਂ ਚਿਰ ਮਨ ਕਦੇ ਨਹੀਂ ਮੰਨਦਾ ਸੁਣ ਕੇ ਨਹੀਂ ਮਨ ਮੰਨਦਾ ਕਦੇ ਵੀ ਸੁਣ ਲੂਗਾ ਔਰ ਮੰਨ ਲੂਗਾ ਜਦ ਮੰਨੂਗਾ ਪਰਖ ਚੋਂ ਮੰਨੂਗਾ ਵੀ ਕੀ ਜੋ ਕੁਝ ਕਰੇ ਸੋ ਭਲਾ ਕਰ ਬਾਨੀਏ ਕਿਸ ਨੂੰ ਪਰਖ ਲਵੇ ਇਸ ਨੂੰ ਪਰਖ ਲੋ ਤੁਸੀਂ ਕੋਈ ਗੱਲ ਬਸੇਰੀ ਕੇ ਪਰਖ ਲੋ ਜੋ ਕੁਝ ਸਾਡੇ ਨਾਲ ਕੀਤਾ ਕੀ ਉਹ ਭਲੇ ਵਾਸਤੇ ਸੀ ਸਾਡੇ ਜਾਂ ਬੁਰੇ ਵਾਸਤੇ ਸੀ ਜੇ ਤਾਂ ਬੁਰਾ ਵੀ ਸਾਨੂੰ ਜਿਹੜਾ ਲੱਗਦਾ ਸੀ ਉਹ ਭਲੇ ਵਾਸਤੇ ਸੀ ਸਾਨੂੰ ਉਸ ਵੇਲੇ ਨਹੀਂ ਚੰਗਾ ਲੱਗਿਆ ਚਾਹੇ ਪਰ ਗੁਰਬਾਣੀ ਕਹਿੰਦੀ ਹੈ ਜੋ ਕੁਝ ਕਰੇ ਸੋ ਭਲਾ ਕਰ ਮੰਨੀਏ ਚੰਗਾ ਕਿਉਂ ਨਹੀਂ ਲੱਗਿਆ ਹਕਮਤ ਹੁਕਮ ਕਰਕੇ ਨਹੀਂ ਚੰਗਾ ਲੱਗਿਆ ਸਾਡੀ ਆਪਣੀ ਬੁੱਧੀ ਨੇ ਨਹੀਂ ਚੰਗਾ ਲੱਗਣ ਦਿੱਤਾ ਸਾਡੀ ਆਪਣੀ ਸੋਚ ਦੀ ਹਕਮਤ ਹੁਕਮ ਚੁਕਾਈ ਹੈ ਆਪਣੀ ਵਰਜੀ ਔਰ ਆਪਣੀ ਹਕਮਤ ਅਕਲ ਇਹਨੂੰ ਪਾਸੇ ਕਰਕੇ ਰੱਖ ਲੋ ਤਾਂ ਬਾਣਾ ਬਿਠਾ ਲਗੂ ਨਹੀਂ ਲੱਗਣਾ ਸਾਡੀ ਅਕਲ ਨੇ ਨਹੀਂ ਲੱਗਣ ਦਿੱਤਾ ਮਿੱਠਾ ਕੀ ਉਹ ਸਾਡੀ ਅਕਲ ਨੇ ਉਹਨੂੰ ਰੱਦ ਕਰ ਦਿੱਤਾ ਮੇਰੇ ਫਾਇਦੇ 'ਚ ਨਹੀਂ ਹੈ ਕਿ ਉਹ ਫਾਇਦੇ ਥਾ ਤਾਂ ਨਹੀਂ ਸਾ ਜਿੰਨਾ ਜਰੇ ਤਜਰਬਾ ਨਹੀਂ ਕਰਦਾ ਉਹਨਾਂ ਜਨ ਮਨ ਨਹੀਂ ਬਦਲਦਾ ਬਾਣੀ ਸੁਣ ਕੇ ਇਹਦੀ ਵਿਆਖਿਆ ਸੁਣ ਕੇ ਸਮਝ ਕੇ ਕੋਈ ਬਦਲੂ ਬਿਲਕੁਲ ਗਲਤ ਹੈ ਤਜਰਬੇ ਜੋ ਪਰਖ ਕੇ ਬੰਦਾ ਜੇ ਪਰਖੂਗਾ ਜਿਹੜਾ ਉਹ ਬਦਲੂ ਜਿਹੜਾ ਨਹੀਂ ਪਰਖਦਾ ਉਹ ਨਹੀਂ ਪਰਖ ਕੇ ਬੰਦਾ ਜਿਹੜੀ ਠੱਗੀ ਠੱਗਿਆ ਸਗਲ ਜਗ ਖਾਵਾ ਜਿਸ ਜਨ ਜਿਹਦੇ ਇਹ ਸਾਰਾ ਸੰਸਾਰ ਠੱਗ ਕੇ ਖਾ ਲਿਆ ਖਾ ਕੌਣ ਜਾਂਦਾ ਇਹ ਕੋ ਗਿਆਨ ਖਾ ਗਿਆ ਜਿਹੜਾ ਕੋ ਗਿਆਨ ਉਲਟਾ ਗਿਆਨ ਕਬੁੱਧ ਥੱਕ ਨਹੀਂ ਰਹਿ ਹੋ ਗਿਆ ਸੰਸਾਰ ਨਾਲ ਜੋੜਨਾ ਇਹ ਅੰਤ ਕਰ ਦੇਣਾ ਪੁੱਤੀ ਕੱਢ ਪਵੇ ਸੰਸਾਰ ਸਿਫਤੀ ਕੱਢ ਪਰੇ ਪਵੇ ਦਰਬਾਰ ਇਹਦੇ ਹੱਥ ਛੱਡ ਦੇਣੇ ਲੋ ਜੀ ਪੁੱਤਰਾਂ ਦੇ ਬਿਨਾਂ ਤਾਂ ਸੰਸਾਰ ਸਾਡਾ ਕੁਝ ਹੈ ਲੈ ਲੋ ਜੋੜਤੇ ਨਾ ਤੇ ਨਾ ਉਹਦੇ ਵਿੱਚ ਇਹ ਠਗਰੀ ਨਹੀਂ ਰਹਾ ਇਹ ਠਗਾ ਲਗਿਆ ਨਾ ਗੁਰਬਾਣੀ ਦਾ ਗਿਆਨ ਇਹ ਸੀ ਕਹਿੰਦੇ ਜੇ ਤਾਂ ਪੁੱਤਰਾਂ ਦੇ ਨਾਲ ਜੁੜਨਾ ਤਾਂ ਤਾਂ ਸੰਸਾਰ ਨਾਲ ਜੁੜੇ ਰਹੋਗੇ ਭਾਈ ਸੰਸਾਰ ਜੋ ਨਹੀਂ ਛੁੱਟ ਸਕਦੇ ਸੰਭਲਾਂ ਮੋਟੇ ਪੈ ਜਾਣਗੇ ਸੰਸਾਰ ਨਾਲ ਹੋਰ ਗੰਢ ਪੈ ਜੂਗੀ ਮਜ਼ਬੂਤ ਇਹ ਪੌਣੀ ਇਹ ਪਾ ਲੋ ਜੇ ਸੰਸਾਰ ਨਾਲ ਗੰਢ ਨਹੀਂ ਪਾਉਣੀ ਕਰਤਾਰ ਨਾਲ ਪਾਉਣੀ ਹੈ ਦਰਬਾਰ ਨਾਲ ਪਾਉਣੀ ਹੈ ਤਾਂ ਸਿਫਤੀ ਗੰਢ ਪਵੇ ਦਰਬਾਰ ਤਾਂ ਉਹਦੀ ਸਿਫਤ ਜ਼ਰਾ ਕਰੋ ਉਹਦੇ ਨਾਲ ਗੰਢ ਪੈ ਜੂਗੀ ਕਿਹਾ ਦਾ ਕਿਹਾ ਸੀ ਇਹ ਗੱਲ ਅਰਥ ਬਣਾ ਲੈ ਦੋਏ ਉਹ ਠੱਗ ਨੀਰਾ ਸੀ ਉਹ ਇਸੇ ਨੂੰ ਠੱਗ ਨੀਰਾ ਕਹਿੰਦੇ ਨੇ ਠੱਗਾ ਦਾ ਗਿਆਨ ਉਹਦਾ ਗੁਰਬਾਣੀ ਦੇ ਵੀ ਅਰਥ ਬਦਲੀ ਜਾਂਦੇ ਨੇ ਠੱਗ ਦਾ ਉਹਨਾਂ ਨੇ ਛੁੱਟਣ ਨਹੀਂ ਦੇਣਾ ਉਹ ਤਾਂ ਇਹ ਜੱਟ ਨੇ ਜਬ ਕੇ ਦੂਤ ਨੇ ਜਬ ਕੇ ਦੂਤ ਕਿਉਂ ਛੁੱਟਣ ਨਹੀਂ ਜਮ ਜਾਲ ਚੋ ਜਬ ਕੇ ਦੂਤ ਹੋਰ ਕੋਈ ਨਹੀਂ ਹੁੰਦੇ ਕਿਤੇ ਨਹੀਂ ਜੰਮ ਕੇ ਦੂਤ ਆਉਂਦੇ ਹਨ ਜਮ ਭਰਮ ਹੈ ਗੁਰਬਾਣੀ ਨੂੰ ਸਮਝੀਏ ਤਾਂ ਜਮ ਸਿਰਫ ਭਰਮ ਹੈ ਜਮ ਦਾ ਜਾਲ ਭਰਮ ਜਾਲ ਹੈ ਹੋਰ ਕੁਝ ਨਹੀਂ ਹੈ ਭਰਮ ਜਾਲ ਚੋਂ ਨਿਕਲ ਜਾਣਾ ਜਮ ਦੇ ਜਾਲ ਚੋਂ ਨਿਕਲ ਜਾਣਾ ਪਰ ਜਿਹੜੇ ਜਮ ਦੇ ਜਾਲ ਨੂੰ ਬੁੜ ਕੇ ਭਰਮ ਜਾਲ ਨੂੰ ਬੁੜ ਬੁੜ ਕੇ ਤੁਹਾਨੂੰ ਫਸਾ ਰਹੇ ਨੇ ਉਹ ਜਮ ਕੇ ਦੂਤ ਨੇ ਆ ਜਿੰਨੇ ਸੰਤ ਨੇ ਸਾਰੇ ਜਮ ਕੇ ਦੂਤ ਨੇ ਜਿਹੜੇ ਇਹ ਜਿਹਾ ਪ੍ਰਚਾਰ ਕਰਦੇ ਨੇ ਜਿਹੜੇ ਗੁਰਬਾਣੀ ਤੋਂ ਉਲਟ ਮਾਇਆ ਦਾ ਪ੍ਰਚਾਰ ਕਰਦੇ ਨੇ ਮਾਇਆ ਮੋਹ ਦਾ ਉਹ ਸਾਰੇ ਜਮ ਕੇ ਦੂਤ ਨੇ ਜੇ ਗੁਰਬਾਣੀ ਨੂੰ ਬ੍ਰਿਕੀ ਨਾਲ ਸਮਝੀਏ ਤਾਂ ਸਾਬਤ ਹੋ ਜਾਂਦਾ ਇਹ ਗੱਲ ਪ੍ਰਭੋਧ ਚੰਦਰ ਨਾਟਕ ਦੇ ਵਿੱਚ ਤਾਂ ਸਾਫ਼ ਹੀ ਲਿਖਿਆ ਹੋਇਆ ਨਾ ਉਹਨੂੰ ਪੜ੍ਹੀਏ ਵੀ ਜਦੋਂ ਗਿਆਨ ਪੈਦਾ ਹੋ ਗਿਆ ਜਿਹੜਾ ਮਹਾ ਉਹ ਰਾਜਾ ਉਹਨੂੰ ਫਿਰ ਚਿੰਤਾ ਪੈਦਾ ਹੋ ਗਈ ਵੀ ਆਪਣਾ ਦਾ ਸਾਰਾ ਰਾਜ ਗਿਆ ਹੁਣ ਗਿਆਨ ਨੇ ਤਾਂ ਲੋਕਾਂ ਨੂੰ ਛਡਾ ਦੇਣਾ ਆਪਣੇ ਜਾਲ ਚੋਂ ਆਪਣੇ ਜਾਲ ਚੋਂ ਕੌਣ ਛਡਾਊਗਾ ਗਿਆਨ ਗਿਆਨ ਭਰਮੇ ਖਤਮ ਕਰੂ ਨਾ ਭਰਮੇ ਖਤਮ ਕਰੂ ਔਰ ਗਿਆਨ ਕੀ ਕਰੂਗਾ ਆਪਣੇ ਜਾਲ ਚੋਂ ਸਾਰੀ ਜਨਤਾ ਨੂੰ ਛਡਾ ਦੇਣਾ ਆਪਾਂ ਨੂੰ ਕਿਸੇ ਨੇ ਨਹੀਂ ਮੰਨਣਾ ਹੁਣ ਕੀ ਕਰੀਏ ਸਾਰੇ ਮੱਥੇ ਤੇ ਆ ਧਰ ਬਹਿ ਗਏ ਵੀ ਤਾਂ ਗਿਆਨ ਦਾ ਕੋਈ ਨਹੀਂ ਮੁਕਾਬਲਾ ਕਰ ਸਕਦਾ ਤਾਂ ਕਹਿੰਦੇ ਵੀ ਪਰਪੰਚ ਨੂੰ ਬੁਲਾਓ ਅੱਜ ਫਿਰ ਪਰਪੰਚ ਬੁਲਾਇਆ ਉੱਥੇ ਉਹਨੂੰ ਕਹਾਂ ਜਾ ਕੇ ਤੀਰਥਾਂ ਤੇ ਬਹਿ ਜਾ ਸਾਧੂ ਦਾ ਰੂਪ ਧਾਰ ਕੇ ਤੇਰੇ ਕੋ ਆਉਣਗੇ ਫਸਾਈ ਜਾਈ ਇਹ ਸਾਰੇ ਪਰਪੰਚੀ ਰਹੇ ਸਾਇੰਦਾ ਦਾ ਕਹਿੰਦਾ ਪਾਉ ਭਗਤ ਭਗਵਾਨ ਹਿਤ ਮਾਇਆ ਲਿਪਤ ਨਰੰਚ ਵਿਰਲੇ ਕਹੀਏ ਨਾਨਕਾ ਜੇ ਨਾ ਰਚੇ ਪਰਪੰਚ ਇਹ ਥੋੜਾ ਜਿਹਾ ਗਿਆਨ ਜ਼ਰੂਰ ਹਾਸਲ ਕਰਦੇ ਨੇ ਪਹਿਲਾਂ ਜੇ ਤਾਂ ਪਰਪੰਚ ਨਾ ਕਰਨ ਫਿਰ ਤਾਂ ਚਲੇ ਜਾਂਦੇ ਨੇ ਗਾਹਾਂ ਨਿਕਲ ਜਾਂਦੇ ਨੇ ਜੇ ਪਰਪੰਚੀ ਬਣ ਜਾਣ ਫਿਰ ਜਮ ਦੇ ਦੂਤ ਬਣ ਜਾਂਦੇ ਜਮ ਦੇ ਦੂਤ ਭਗਤਾਂ ਚੋਂ ਹੀ ਬਣਦੇ ਨੇ ਜਿਹੜੇ ਪਹਿਲਾਂ ਭਗਤੀ ਕਰਨ ਨਿਕਲਦੇ ਨੇ ਜਿਹੜੇ ਲੋਕ ਭਗਤੀ ਕਰਨ ਨਿਕਲਦੇ ਨੇ ਨਾ ਉਹੀ ਜਮ ਕੇ ਦੂਤ ਨਿਕਲਦੇ ਨੇ ਉਹਨਾਂ ਚੋਂ ਸਾਡੇ ਵਿੱਚੋਂ ਡਗਾਇਤ ਨਿਕਲਦੇ ਨੇ ਸਾਡੇ ਵਿੱਚੋਂ ਕੋਲ ਸਾਰੇ ਨਿਕਲਦੇ ਸਾਡੇ ਵਿੱਚੋਂ ਹੀ ਪੁਲਿਸ ਵਾਲੇ ਡਾਕੂ ਬਣ ਜਾਂਦੇ ਨੇ ਨੌਕਰੀ ਪੋਜ਼ੀ ਕਰਦੇ ਨੇ ਮਾਰਦੇ ਡਾਕੇ ਨੇ ਇਸ ਕਰੇ ਇਹ ਪਬਲਿਕ ਦੇ ਵਿੱਚੋਂ ਹੀ ਸਾਰੇ ਬਣਦੇ ਨੇ ਚੱਲੇ ਜਿਹੜੇ ਮਿਲਣ ਚੱਲੇ ਚਾਲੇ ਤੇ ਹਰ ਮਿਲਣ ਕੋ ਵਿਚੇ ਅਟਕਿਆ ਕੀ ਜਿਨ੍ਹਾਂ ਦਾ ਵਿਚੇ ਚੇਤਾ ਟਕ ਗਿਆ ਉਹ ਪਰਪੰਚੀ ਬਣ ਜਾਂਦਾ ਹੈ ਮਾਇਆ ਵਾਲੂ ਅਟਕ ਗਿਆ ਚੇਤਾ ਪਾਵਰ ਵੱਲ ਅਟਕ ਗਿਆ ਜਿਨ੍ਹਾਂ ਦਾ ਠੱਗ ਠਗਿਆ ਸਗਲ ਜਗ ਖਾਵਾ ਸੋ ਠੱਗ ਠਗਿਆ ਠੌਰ ਮਨ ਆਵਾ ਜਿਹੜੇ ਠੱਗ ਨੇ ਸਾਰਾ ਸੰਸਾਰ ਠੱਗ ਕੇ ਖਾ ਲਿਆ ਪਰਮ ਨੇ ਉਹਨੂੰ ਠਗਣਾ ਆਪ ਉਹਨੂੰ ਠੱਗ ਲੈਣਾ ਜੇ ਉਹਨੂੰ ਨਹੀਂ ਠੱਗਿਆ ਗਿਆ ਮਨ ਨੇ ਠੱਗਿਆ ਸਾਰਾ ਸੰਸਾਰ ਹੈ ਕੋਹ ਤੁਸੀਂ ਉਹਨਾਂ ਦਾ ਮਨ ਪ੍ਰਦਾਨ ਰਹਿ ਗਿਆ ਮਨ ਠੱਗਾ ਜਿੰਨਾ ਚਿਰ ਮਨ ਨਾਲ ਨਹੀਂ ਨਾ ਠੱਗੀ ਵੱਜਦੀ ਉਹਨਾਂ ਜਿਹੜੇ ਮਨ ਠੌਰ ਨਹੀਂ ਹੋ ਸਕਦਾ ਇਹਦੇ ਨਾਲ ਠੱਗੀ ਕਿਵੇਂ ਵੱਜੂ ਇਹ ਲੋਭੀ ਹੈ ਇਹਨੂੰ ਲੋਭ ਦਿਖਾਇਆ ਹੈ ਲਾਲਚ ਦਿੱਤਾ ਇਹਨੂੰ ਅਬਰਾਸ਼ੀ ਰਾਜ ਦਾ ਬੜਾ ਲਾਲੇ ਦੇ ਦੱਸ ਵੀ ਐਡੋ ਬੜਾ ਲਾਲਚ ਕੀ ਹੈ ਅਬਰਾਸ਼ੀ ਰਾਜ ਗਰੀਬ ਨਵਾਜ ਗੁਸਈਆ ਮੇਰਾ ਬਾਤੇ ਸਤਸਰ ਤੇ ਜਿੰਨੇ ਵੀ ਜਾਤੇ ਜਿਆਦਾ ਤੂੰ ਮਿਨਿਸਟਰ ਬਣ ਜਾਏਗਾ ਐਮਐਲਏ ਬਣ ਜਾਏਗਾ ਚੀਫ ਮਿਨਿਸਟਰ ਬਣ ਜਾਏਗਾ ਪ੍ਰਾਈਮ ਮਿਨਿਸਟਰ ਬਣ ਜਾਏਗਾ ਹਿੰਦੁਸਤਾਨ ਦੇ ਹੀ ਤਾਂ ਬਣੇਗਾ ਸਾਰੀ ਦੁਨੀਆ ਦਾ ਤਾਂ ਨਹੀਂ ਬਣ ਸਕਦਾ ਪਰ ਉਹਨੂੰ ਕਿਹਾ ਪੰਡਤ ਸੂਰ ਛਤਰਪਤੀ ਰਾਜਾ ਭਗਤ ਬਰਾਬਰ ਹੋ ਔਰ ਕੋਈ ਬੜਾ ਲਾਲ ਦੇ ਦੇਤਾ ਬੜਾ ਲਾਲ ਦੇ ਦੇਤਾ ਜਿਹੜਾ ਲਾਲਚ ਤੇ ਫਿਸਲ ਜੇ ਉਹ ਠੱਗਿਆ ਜਾਂਦਾ ਹੁੰਦਾ ਲਾਲਚ ਦੇ ਕੀ ਫਿਸਲੇ ਹਾਂ ਮਨ ਦੀ ਕਮਜ਼ੋਰੀ ਕੀ ਹੈ ਮਨ ਦੀ ਕਮਜ਼ੋਰੀ ਲੋਭ ਹੈ ਮਨ ਦੀ ਕਮਜ਼ੋਰੀ ਕੀ ਮਨ ਦੀ ਕਮਜ਼ੋਰੀ ਵਡਿਆਈ ਚਾਹੁੰਦਾ ਹੈ ਬਸ ਇਹਦੀਆਂ ਕਮਜ਼ੋਰੀਆਂ ਦੇਖ ਕੇ ਇਹਨੂੰ ਠਗਿਆ ਅਠਾ ਗਿਆ ਸੱਚਾ ਸੱਚਾ ਲਾਲਚ ਦਿੱਤਾ ਝੂਠਾ ਨਹੀਂ ਦਿੱਤਾ ਜੇ ਤੂੰ ਚੱਲਦਾ ਰਹੇ ਆਪਣੇ ਰਸਤੇ ਤੇ ਤੇ ਇਹ ਜਿਹੜੀ ਤੈਨੂੰ ਜਿੱਥੇ ਪਹੁੰਚਾਉਣਾ ਇਹਦੇ ਬਰਾਬਰ ਵੀ ਹੋਰ ਕੋਈ ਪੋਸਟ ਹੈ ਨਹੀਂ ਭਾਈ ਤਾਂ ਇਹ ਚੱਲਣ ਨੂੰ ਹੈ ਫਿਰ ਇਹਨੂੰ ਕੀ ਕਿਹਾ ਜਾਂਦਾ ਤਨ ਮਨ ਤਨ ਸਭ ਸਭ ਗੁਰ ਕੋ ਹੁਕਮ ਮੰਨਿਆ ਭਾਈ ਇਹ ਪ੍ਰਾਪਤੀ ਕਿਵੇਂ ਹੋਊਗੀ ਪ੍ਰਾਪਤੀ ਹੋ ਐ ਜੇ ਮਨਨ ਲਵੇ ਤਨ ਮਨ ਸਾਰਾ ਸੋਪਣਾ ਹੁਕਮ ਮੰਨਣਾ ਲੱਗਿਆ ਗਿਆ ਤਾਂ ਮਨ ਠੌਰ ਹੁੰਦਾ ਜਿਆਦਾ ਗੁਰਬਾਣੀ ਸਾਰੀ ਮੰਨ ਲਵੇ ਫੇਰ ਖੜ ਜਾਂਦਾ ਵਰਨਾ ਨਹੀਂ ਖੜਦਾ ਸਭ ਕੁਝ ਆਪਣਾ ਤਿਆਗ ਦੇਵੇ ਦੇ ਦਵੇ ਆਪਣੀ ਅਕਲ ਨੂੰ ਤਿਆਗ ਦੇਵੇ ਆਪਣੀ ਮਰਜ਼ੀ ਨੂੰ ਤਿਆਗ ਦੇਵੇ ਫੇਰ ਸਮਝੋ ਠਗੇ ਵਰਨਾ ਨਹੀਂ